ਮੁੰਡੇ ਘੋਨ ਮੋਨ ਹੋ ਗਏ ਸਿੱਖੀ ਦਾ ਨਕਲੀ ਹੇਜ ਦਿਖਾਉਣ ਲਈ ਸਭਰਾ ਆਪਣੀਆਂ ਕਿਤਾਬਾਂ ਵਿੱਚ ਜਗ੍ਹਾ ਜਗ੍ਹਾ ਲਿਖਦਾ ਹੈ ਕਿ ਸਿੱਖ ਬੱਚੇ ਗੁਰਦੁਆਰੇ ਨਹੀਂ ਆਉਂਦੇ ਪਤਤ ਹੋ ਰਹੇ ਹਨ ਕੋਈ ਨਿਤਨੇਮ ਨਹੀਂ ਕਰਦਾ ਅੰਮ੍ਰਿਤ ਵੇਲੇ ਗੁਰਦੁਆਰਿਆਂ ਦੇ ਹਾਲ ਖਾਲੀ ਪਏ ਹੁੰਦੇ ਹਨ ਇਸ ਵਰਤਾਰੇ ਲਈ ਉਹ ਦਮਦਮੀ ਟਕਸਾਲ ਭਾਈ ਰਣਧੀਰ ਸਿੰਘ ਅਤੇ ਹੋਰ ਸੰਤ ਸਮਾਜ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਅੱਜ ਅਸੀਂ ਇਸ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਾਂਗੇ ਇੱਕ ਆਮ ਅਖਾਣ ਹੈ ਜਥਾ ਰਾਜਾ ਤਥਾ ਪਰਜਾ ਦੇਸ਼ ਦੇ ਬਹੁ ਸੰਪਤੀ ਦੇ ਰਾਜ ਕਰਨ ਵਾਲੇ ਲੋਕਾਂ ਦਾ ਘੱਟ ਗਿਣਤੀ ਦੇ ਲੋਕਾਂ ਦਾ ਪ੍ਰਭਾਵ ਪੈਣਾ ਸੁਭਾਵਿਕ ਗੱਲ ਹੈ ਦੇਸ਼ ਦੇ ਬਹੁ ਸੰਪਤੀ ਦੇ ਰਾਜ ਕਰਨ ਵਾਲੇ ਲੋਕਾਂ ਦਾ ਘੱਟ ਗਿਣਤੀ ਦੇ ਲੋਕਾਂ ਤੇ ਪ੍ਰਭਾਵ ਪੈਣਾ ਸੁਭਾਵਿਕ ਗੱਲ ਹੈ ਵਿਗਿਆਨ ਪਦਾਰਥਵਾਦੀ ਸਮੇਂ ਵਿੱਚ ਦੁਨੀਆ ਦੇ ਹਰ ਧਰਮ ਦੇ ਲੋਕ ਪਦਾਰਥਵਾਦੀ ਸੋਚ ਦੇ ਸ਼ਿਕਾਰ ਹੋ ਗਏ ਇਹ ਕੇਵਲ ਸਿੱਖਾਂ ਲਈ ਨਾਲ ਹੀ ਨਹੀਂ ਬਲਕਿ ਇਹ ਸਿੱਖਾਂ ਨਾਲ ਹੀ ਨਹੀਂ ਬਲਕਿ ਸਭ ਧਰਮਾਂ ਵਿੱਚ ਇਹੀ ਹਾਲ ਹੈ ਜੋ ਜੀਵਨ ਸ਼ੈਲੀ ਧਰਮਾਂ ਨੇ ਸਿਖਾਈ ਸੀ ਉਹ ਘਟ ਗਈ ਹੈ ਚਰਚਾਂ ਵਿੱਚ ਹਾਜ਼ਰੀ ਘਟ ਗਈ ਅਮਰੀਕਾ ਤੇ ਇੰਗਲੈਂਡ ਵਿੱਚ ਚਰਚ ਵਿਕ ਰਹੇ ਹਨ ਕਿਉਂਕਿ ਵਿਗਿਆਨ ਦਾ ਮਾਰੂ ਹਥਿਆਰ ਪਹਿਲਾਂ ਇੱਥੇ ਚੱਲਿਆ ਹੈ ਅੱਜ ਤੋਂ 50 ਸਾਲ ਪਹਿਲਾਂ ਵਾਲਾ ਨਾ ਹਿੰਦੂ ਹਿੰਦੂ ਹੈ ਨਾ ਮੁਸਲਮਾਨ ਮੁਸਲਮਾਨ ਹੈ ਫਿਰ ਆਮ ਸਿੱਖ ਇਸ ਤੋਂ ਕਿਵੇਂ ਬਚ ਸਕਦਾ ਹੈ ਅੱਜ ਤੋਂ 50 ਸਾਲ ਪਹਿਲਾਂ ਸਾਡੇ ਦੇਸ਼ ਦੇ 70% ਸਕੂਲ ਕਾਲਜ ਧਾਰਮਿਕ ਸੰਸਥਾਵਾਂ ਦੇ ਕੰਟਰੋਲ ਵਿੱਚ ਸਨ ਜਿੱਥੇ ਧਰਮ ਪੜਾਇਆ ਜਾਂਦਾ ਸੀ ਅੱਜ ਇਸ ਦੇ ਉਲਟ ਹੈ 70% ਸਕੂਲ ਸਰਕਾਰੀ ਹਨ ਜਾਂ ਸਰਕਾਰੀ ਮਦਦ ਨਾਲ ਚੱਲਦੇ ਹਨ ਜਿੱਥੇ ਧਾਰਮਿਕ ਅਤੇ ਨੈਤਿਕ ਕਦਰਾਂ ਕੀਮਤਾਂ ਲਈ ਕੋਈ ਥਾਂ ਨਹੀਂ ਹੈ ਵਿਗਿਆਨ ਦੀ ਕਾਢ ਟੈਲੀਵਿਜ਼ਨ ਨੇ ਲੋਕਾਂ ਦੀ ਜੀਵਨ ਸ਼ੈਲੀ ਬਦਲ ਦਿੱਤੀ ਸਰਵੇਖਣ ਕਰਨ ਨਾਲ ਪਤਾ ਲੱਗਿਆ ਹੈ ਕਿ ਇਸ ਵਰਤਾਰੇ ਦਾ ਵੱਡਾ ਕਾਰਨ ਮਾਵਾਂ ਹਨ ਜਦ ਮਾਂ-ਬਾਪ ਰਾਤ 12-1 ਵਜੇ ਤੱਕ ਸੀਰੀਅਲ ਦੇਖ ਕੇ ਸੌਣਗੇ ਸਵੇਰੇ ਜਲਦੀ ਕੌਣ ਉੱਠੇਗਾ ਫਿਰ ਪਦਾਰਥਵਾਦੀ ਯੁੱਗ ਵਿੱਚ ਮੀਆਂ ਬੀਵੀ ਦੋਨੋਂ ਕੰਮ ਕਰਦੇ ਹਨ ਇਸ ਲਈ ਮਾਂ ਨੇ ਆਪ ਵੀ ਤਿਆਰ ਹੋਣਾ ਹੈ ਪਤੀ ਲਈ ਨਾਸ਼ਤਾ ਆਦਿ ਅਤੇ ਬੱਚਿਆਂ ਨੂੰ ਵੀ ਤਿਆਰ ਕਰਨਾ ਹੈ ਇਸ ਲਈ ਕੌਣ ਕੰਗਾ ਕਰਕੇ ਜੂੜਾ ਕਰੇ ਪਟਕਾ ਬੰਨੇ ਮੈਥੋਂ ਨਹੀਂ ਹੁੰਦਾ ਜਾਂ ਕਟਵਾਇਆ ਸਕੂਲਾਂ ਕਾਲਜਾਂ ਵਿੱਚ ਪੜ੍ਹਾਉਣ ਵਾਲਿਆਂ ਵਿੱਚ ਨਾਸਤਕ ਸੋਚ ਭਾਰੂ ਹੈ ਜੋ ਬੱਚਿਆਂ ਨੂੰ ਬਹਿਕਾ ਰਹੇ ਹਨ ਜਦ ਇੱਕ ਟੀਚਰ ਬੱਚੇ ਦੇ ਜੂੜੇ ਤੇ ਹੱਥ ਲਾ ਕੇ ਕਹੇਗਾ ਕਿ ਇਸ ਦਾ ਦਿਮਾਗ ਤਾਂ ਜੂੜੇ ਨੇ ਦਬ ਰੱਖਿਆ ਹੈ ਸਵਾਲ ਕਿੱਥੋਂ ਨਿਕਲਣਗੇ ਯਾਦ ਕਿਵੇਂ ਹੋਵੇ ਤਾਂ ਬੱਚਾ ਕੀ ਕਰੇਗਾ ਜਦ ਅਖੌਤੀ ਸਿੱਖ ਬੁੱਧੀਜੀਵੀ ਬੁੱਧੀ ਮਰੀ ਵਾਲੇ ਵਰਗ ਜਵੱਦੀ ਕਲਾਂ ਵਿੱਚ ਸੈਮੀਨਾਰ ਕਰੇਗਾ ਕਿ ਹੁਣ ਬਾਣੀ ਦੀ ਲੋੜ ਹੈ ਬਾਣੇ ਦੀ ਨਹੀਂ ਇਸ ਦੇ ਕੀ ਅਰਥ ਕੱਢਾਂਗੇ ਮੈਡੀਕਲ ਸਾਇੰਸ ਦੇ ਪ੍ਰਚਾਰ ਅਤੇ ਡਾਕਟਰਾਂ ਵਿੱਚ ਕਾਮਰੇਡੀ ਸੋਚ ਭਾਰੂ ਹੋਣ ਕਾਰਨ ਜਦ ਕੋਈ ਸਿਰ ਦਰਦ ਜਾਂ ਹੋਰ ਸੰਬੰਧਿਤ ਬਿਮਾਰ ਡਾਕਟਰ ਕੋਲ ਜਾਂਦਾ ਹੈ ਤਾਂ ਨਾਸਤਿਕ ਡਾਕਟਰ ਦਾ ਪਹਿਲਾ ਫਰਮਾਨ ਹੁੰਦਾ ਹੈ ਕੇਸ ਕਟਾ ਕੇ ਪੱਗ ਉਤਾਰ ਦੇਵੋ ਮਰੀਜ਼ ਲਈ ਡਾਕਟਰ ਦੀ ਸਲਾਹ ਇਲਾਹੀ ਹੁਕਮ ਹੈ ਪਿਛਲੀ ਸਦੀ ਦੇ ਅੱਧ ਤੱਕ ਸਿੱਖ ਪਿਛੋਕੜ ਵਾਲੇ ਰਾਧਾ ਸੁਆਮੀ ਨਿਰੰਕਾਰੀ ਆਦ ਸਭ ਕੇਸਾਧਾਰੀ ਅਤੇ ਦਸਤਾਰ ਸਜਾਉਂਦੇ ਸਨ ਪਰ ਹੁਣ ਇਹਨਾਂ ਦੀ ਅਗਲੀ ਪੀੜ੍ਹੀ ਕੇਸ ਲਖਣ ਰੱਖਣ ਲਈ ਤਿਆਰ ਨਹੀਂ ਕਿਉਂਕਿ ਉਹਨਾਂ ਦੀ ਰਹਿਤ ਦਾ ਅੰਗ ਨਹੀਂ ਹੈ ਮੁੰਡਿਆਂ ਨਾਲੋਂ ਕੁੜੀਆਂ ਦਾ ਰੁਝਾਨ ਮਨਮਤ ਵੱਲ ਜ਼ਿਆਦਾ ਵੱਧ ਰਿਹਾ ਹੈ ਟੀਵੀ ਰਾਹੀਂ ਕਰਵਾਏ ਸਰਵੇਖਣ ਵਿੱਚ ਸਾਹਮਣੇ ਆਏ ਤੱਥ ਚੌਂਕਾ ਦੇਣ ਵਾਲੇ ਹਨ ਬਰਾਬਰੀ ਦਾ ਹੱਕ ਦਾ ਭੂਤ ਇਸ ਕਦਰ ਸਵਾਰ ਹੈ ਕਿ ਕੁੜੀਆਂ ਹੁਣ ਕਹਿ ਰਹੀਆਂ ਹਨ ਕਿ ਜੇ ਆਦਮੀ ਇੱਕ ਤੋਂ ਵੱਧ ਇਸਤਰੀਆਂ ਨਾਲ ਸੰਬੰਧ ਬਣਾ ਸਕਦਾ ਹੈ ਤਾਂ ਇਸਤਰੀ ਤੇ ਇਹ ਪਾਬੰਦੀ ਕਿਉਂ ਹੈ 15% ਕੁੜੀਆਂ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਕਿਸੇ ਪੁਰਸ਼ ਨਾਲ ਸਰੀਰਕ ਸੰਬੰਧ ਬਣਾਉਣੇ ਕੋਈ ਮਾੜੀ ਗੱਲ ਨਹੀਂ ਹੈ ਸਕੂਲ ਕਾਲਜਾਂ ਦੇ ਸਰਵੇਖਣ ਕਰਨ ਨਾਲ ਕਰਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਫੀ ਹੱਦ ਤੱਕ ਲੜਕੇ ਇਸ ਲਈ ਕੇਸ ਕਟਵਾਉਂਦੇ ਹਨ ਕਿ ਦਾੜੀ ਪੱਗ ਵਾਲੇ ਨਾਲ ਲੜਕੀ ਵਿਆਹ ਕਰਵਾਉਣ ਲਈ ਤਿਆਰ ਨਹੀਂ ਜਿਹੜੀ ਲੜਕੀ ਖੁਦ ਕੇਸ ਕੀ ਸਜਾ ਕੇ ਰੱਖਦੀ ਹੈ ਉਹ ਕਿਸ ਤਰ੍ਹਾਂ ਕਹਿ ਸਕਦੀ ਹੈ ਕਿ ਮੈਂ ਕਲੀਨ ਸ਼ੇਵਨ ਨਾਲ ਵਿਆਹ ਕਰਵਾਵਾਂਗੀ ਪਰ ਸਵਰਾ ਆਖਦਾ ਹੈ ਕਿ ਭਾਈ ਰਣਧੀਰ ਸਿੰਘ ਨੇ ਇਹ ਨਵੀਂ ਰੀਤ ਚਲਾ ਦਿੱਤੀ ਅਸਲੀਅਤ ਇਹ ਹੈ ਕਿ ਇਸ ਨੂੰ ਸਿੱਖ ਇਤਿਹਾਸ ਤੇ ਪਰੰਪਰਾਵਾਂ ਦਾ ਕੋਈ ਗਿਆਨ ਨਹੀਂ ਕੇਸਕੀ ਤਾਂ ਅਨੇਕਾਂ ਹੀ ਮਿਸ਼ਨਰੀ ਕਾਲਜ ਤੋਂ ਪੜੀਆਂ ਲੜਕੀਆਂ ਵੀ ਸਜਾਉਂਦੀਆਂ ਹਨ ਦਮਦਮੀ ਟਕਸਾਲ ਦੀਆਂ ਅਨੇਕਾਂ ਸਿੰਘਣੀਆਂ ਵੀ ਕੇਸਕੀ ਸਜਾਉਂਦੀਆਂ ਹਨ ਸਿੱਖ ਬੀਬੀ ਦੀ ਕੇਸਕੀ ਤਾਂ ਸਭਰਾ ਨੂੰ ਚੁੱਭਦੀ ਹੈ ਪਰ ਜਿਹੜੀਆਂ ਜੀਨਾ ਪਾ ਕੇ ਅੱਧ ਨੰਗਾ ਢਿੱਡ ਕਰਕੇ ਭੂਤਨੀਆਂ ਵਾਂਗ ਵਾਲ ਖੋਲ ਕੇ ਗੁਰਦੁਆਰੇ ਆਉਂਦੀਆਂ ਹਨ ਸਭਰਾ ਦੀ ਕਲਮ ਇਸ ਬਾਰੇ ਕਿਉਂ ਨਹੀਂ ਚੱਲੀ ਕਿਉਂਕਿ ਕਾਮਰੇਡ ਇਸੇ ਭੇਸ ਨੂੰ ਦੇਖ ਕੇ ਖੁਸ਼ ਹੁੰਦੇ ਹਨ ਫਿਲਮੀ ਹੀਰੋ ਤੇ ਅਖੌਤੀ ਪੰਜਾਬੀ ਸੱਭਿਆਚਾਰ ਦੇ ਗਾਇਕਾਂ ਦੇ ਪ੍ਰਭਾਵ ਕਾਰਨ ਬੱਚਿਆਂ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਇਹਨਾਂ ਦੀ ਨਕਲ ਦੇ ਰੁਝਾਨ ਅਤੇ ਲੜਕੇ ਘੋਣ-ਮੋਣ ਕਰ ਦਿੱਤੇ ਖਾਨ ਭਰਾਵਾਂ ਨੂੰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਪਰ ਜੇ ਮਾਨ ਭਰਾਵਾਂ ਨੂੰ ਹੀ ਪ੍ਰੇਰਣਾ ਮਿਲ ਜਾਵੇ ਤਾਂ ਕਾਫੀ ਸੁਧਾਰ ਹੋ ਸਕਦਾ ਹੈ ਸੁਖਵਿੰਦਰ ਸਿੰਘ ਸਭਰਾ ਦਾ ਬੱਚਿਆਂ ਦੇ ਪਤਤਪੁਣੇ ਦਾ ਨਾਟਕੀ ਹੇਜ ਨਿਰਾ ਹੈ ਕਿਉਂਕਿ ਉੱਪਰ ਦੱਸੇ ਕਾਰਨਾਂ ਵਿੱਚੋਂ ਕਿਸੇ ਇੱਕ ਕਾਰਨ ਨੂੰ ਭੀ ਸਮਝ ਕੇ ਇਸ ਨੇ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਨਾ ਇਹ ਆਪ ਅੰਮ੍ਰਿਤ ਵੇਲੇ ਉੱਠਦਾ ਹੈ ਅਤੇ ਨਾ ਇਸ ਦਾ ਟੋਲਾ ਨਿਤਨੇਮ ਕਰਦਾ ਹੈ ਕਿਸੇ ਨੂੰ ਇਸ ਨੇ ਕੀ ਪ੍ਰੇਰਣਾ ਦੇਣੀ ਸੀ ਇਸ ਦਾ ਗੁਰੂ ਗੁਰਬਖਸ਼ ਸਿੰਘ ਕਾਲਾ ਅਫਗਾਨਾ ਘੋਣ-ਮੋਣ ਹੋ ਕੇ ਕੰਨ ਮੁੰਦਰਾ ਪਾ ਕੇ ਕੈਨੇਡਾ ਦੇ ਗੁਰਦਾਰੇ ਵਿੱਚ ਆਉਣ ਵਾਲੇ ਕਿਸੇ ਇੱਕ ਮੁੰਡੇ ਨੂੰ ਭੀ ਕੇਸ ਨਹੀਂ ਰਖਵਾ ਸਕਿਆ ਇਹਨਾਂ ਕੋਲ ਇੱਕੋ ਨਾਰਾ ਹੈ ਹਾਏ ਡੇਰੇਦਾਰ ਸੰਤਾਂ ਨੇ ਪੰਥ ਗਾਲ ਦਿੱਤਾ ਅਤੇ ਸੰਤ ਬਾਬੇ ਭਜਾਓ ਪੰਥ ਬਚਾਓ ਜਦ ਕਿ ਕੋਈ ਸਿੱਖ ਸੰਤ ਕਿਸੇ ਨੂੰ ਕੇਸ ਕਟਵਾਉਣ ਲਈ ਨਹੀਂ ਆਖਦਾ ਪਰ ਕਮਿਊਨਿਸਟਾਂ ਨਾਲ ਦੋਸਤੀ ਪਾਉਣ ਦੇ ਹਫ਼ਤੇ ਪਿੱਛੋਂ ਹੀ ਕੇਸਾਂ ਬਾਰੇ ਤਨਜਾ ਸੁਣਨ ਨੂੰ ਮਿਲਣਗੀਆਂ ਸਿੱਖ ਘਰਾਂ ਵਿੱਚ ਪੈਦਾ ਹੋਏ 70% ਕਾਮਰੇਡ ਪਤਤ ਹਨ ਦਾੜੀ ਕੱਟੀ ਹੋਈ ਪੱਗ ਬੰਨੀ ਹੋਈ ਕੇਸ ਗਾਇਬ ਇਹ ਤਾਂ ਆਪਣੇ ਨਾਮ ਪਿੱਛੇ ਸਿੰਘ ਲਾਉਣਾ ਵੀ ਪਾਪ ਸਮਝਦੇ ਹਨ ਸੁਖਵਿੰਦਰ ਸਿੰਘ ਸਭਰਾ ਨੇ ਅੱਜ ਤੱਕ ਇਹਨਾਂ ਬਾਰੇ ਆਪਣੀਆਂ ਕਿਤਾਬਾਂ ਵਿੱਚ ਇੱਕ ਲਾਈਨ ਵੀ ਨਹੀਂ ਲਿਖੀ ਕਿਉਂਕਿ ਇਹ ਉੱਪਰੋਂ ਪਤਤ ਪੁਣੇ ਲਈ ਮਗਰਮੱਛ ਦੇ ਹੰਝੂ ਕੇਰਦਾ ਹੈ ਪਰ ਅੰਦਰੋਂ ਖੁਸ਼ ਹੁੰਦਾ ਹੈ